ਵਾਲਲ ਬੈਤ ਖੁਦਾ ਆਖੇ ਅਜ ਬੈਤ ਲੁਟਾ ਪੈ ਸ਼ਾਮ ਵਨਨ ਕੋ ਵਾਲਲ ਤਤਹੀਰ ਦਤਰ ਦਿਆਂ ਦੇ ਮਾਲਕ ਅਜ ਰੰਗ ਬਦਲਾ ਪੈ ਸ਼ਾਮ ਵਨਨ ਜਕੋ ਵਾਲਲ ਸਾਰ ਜਿਸਮ ਹਵਾਲੇ ਕਰ ਬਲ ਦੇ ਸਾਰੇ ਨੇ ਅਤੇ ਅਸਰ ਖੜੇ ਸਭ ਜਾਣੇ ਕੇ ਜੈ ਰੰਗ ਦੇ ਵਿੱਚ ਅਜ ਭੈਣ ਬਿਰਾਬੈ ਸ਼ਾਮ ਵਣਨ ਜਸੂਆ ਲਲਕੈ